ਚੱਪਣ ਚੱਲਣ ਰਤਨ ਸੇ ਸੁਣੀਰ ਵਹਿ ਗਏ ਹੀਰੇ ਮੁੱਤੀ ਧਾ ਸੇ ਜਾਨੀ ਚੱਲ ਗਏ ਚੱਪਣ ਚੱਲਣ ਰਤਨ ਸੇ ਗੱਲਾਂ ਦਾ ਕਹਿੰਦਾ ਕਹਿਤੀ ਸੁਣ ਲੀਆਂ ਬਹੁਤ ਹੋਰ ਵੀ ਸੁਣ ਜਿਹੜੀਆਂ ਮੈਂ ਸੁਣੀਆਂ ਨੇ ਉਹ ਲੋਕ ਵੀ ਸੁਣਦੇ ਨੇ ਜਿਹੜੀ ਤਾਰਾ ਪੰਜਾਬ 'ਚ ਪ੍ਰਚਲਿਤ ਸੀ ਸੰਗਤ ਹੋਰ ਵੀ ਸੀ ਸੁਣਨ ਵਾਲੀ ਗੁਰਬਾਣੀ ਪਈ ਸੀ ਗੁਰਬਾਣੀ ਨੂੰ ਪੜਨ ਵਾਲੇ ਸੁਣਨ ਵਾਲੇ ਸ੍ਰੀ ਚੰਦ ਕੋਲ ਵੀ ਸੀ ਦਾਤੂ ਦਾਸੂ ਵੀ ਪ੍ਰਚਾਰ ਇਸੇ ਦਾ ਕਰਦੇ ਸੀ ਹੋਰ ਕਬੀਰ ਪੰਥੀਏ ਵੀ ਕਰਦੇ ਸੀ ਬਹੁਤ ਕਰਦੇ ਸੀ ਰਵਿਦਾਸ ਪੰਥ ਵਾਲੇ ਵੀ ਕਰਦੇ ਸੀ ਬਾਣੀ ਪਹਿਲਾਂ ਪਈ ਸੀ ਆ ਜਿਹੜੇ ਨੂੰ ਚੱਬਣ ਬੜੀ ਕੜੀ ਰੋਟੀ ਹੈ ਕਾੜ ਲਈ ਇਹਨੂੰ ਜ਼ੋਰ ਨਾਲ ਸਮਝਣਾ ਇਹਦੇ ਵਿੱਚੋਂ ਕੱਢਣ ਰਸ ਸੁੱਕੀ ਰੋਟੀ ਜੋ ਰਸ ਕੱਢਣਾ ਜਿਵੇਂ ਸੁੱਕੀ ਲੱਕੜ ਚੱਬੀ ਦੀ ਆ ਨਾ ਉਹ ਚੋਂ ਰਸ ਪੈਦਾ ਕਰਨਾ ਇਹ ਜੀ ਗੱਲ ਹੈ ਇਹ ਰੁੱਖੀ ਰੋਟੀ ਹੈ ਹਾਂ ਇਹ ਜੋ ਟੇਸਟ ਵਾਲੀ ਕੋਈ ਗੱਲ ਨਹੀਂ ਹੈਗੀ ਚੱਪਣ ਚੱਲਣ ਜਿਹਨੇ ਚੱਬੀ ਜਾਣ ਚੱਬੀ ਜਾਣ ਚੱਬੀ ਜਾਣ ਤਾਂ ਇਹ ਜਰਾਸ ਪੈਦਾ ਹੋ ਜਾਂਦਾ ਗੁਰਬਾਣੀ ਨੂੰ ਵਿਚਾਰੀ ਜਾਈਏ ਵਿਚਾਰੀ ਜਾਈਏ ਵਿਚਾਰੀ ਜਾਈਏ ਬਾਰੰਬਾਰ ਬਾਰ ਪ੍ਰਭ ਜਪਿਆ ਇਹ ਹੈ ਗੱਲ ਨੂੰ ਬਾਰ-ਬਾਰ ਸਮਝੀ ਜਾਈਏ ਫਿਰ ਇਹ ਜੋ ਰਸ ਆਉਣ ਲੱਗ ਜਾਂਦਾ ਜੇ ਰਸ ਆ ਜਵੇ ਸਮਝ ਆ ਜਾ ਫਿਰ ਉਹ ਚੱਲੇ ਉਹ ਰਸਤੇ ਤੁਰੇ ਚੱਪਣ ਚੱਲਣ ਰਤਨ ਸੇ ਰਤਨ ਸੇ ਤਾਂ ਕਰਕੇ ਕਿਤੇ ਰੰਗ ਚੜਦਾ ਹੈਗਾ ਜਿਹੜਾ ਗੁਰਬਾਣੀ ਦੇ ਰਾਹ ਤੇ ਤੁਰਦਾ ਹੈ ਬੁੱਧਦਾ ਹੈ ਉਹਨੂੰ ਰੰਗ ਚੜਦਾ ਬਾਕੀ ਰੰਗ ਚੜਦਾ ਹੀ ਨਹੀਂ ਕਿਸੇ ਰਤਨ ਸੇ ਰਤਨ ਰਤੇ ਜਾਂਦੇ ਨੇ ਉਹਨਾਂ ਦੇ ਹਿਰਦੇ ਰਤੇ ਜਾਂਦੇ ਨੇ ਰੰਗ ਚੜ ਜਾਂਦਾ ਹੈ ਉਹਨਾਂ ਦੇ ਮਨ ਨੂੰ ਰਤ ਤਨ ਰੰਗ ਉਹਨਾਂ ਦੇ ਤਨ ਨੂੰ ਹਿਰਦੇ ਨੂੰ ਇਹਦਾ ਚੜ ਜਾਂਦਾ ਗੁਰਬਾਣੀ ਦਾ ਰੰਗ ਚੜ ਜਾਂਦਾ ਉਹਨਾਂ ਨੂੰ ਰਤਨ ਸੇ ਸੁਣੀਆਂ ਬਹਿ ਗਏ ਜਿਨ੍ਹਾਂ ਨੇ ਸੁਣ ਕੇ ਛੜਤੀ ਉਹ ਬਸ ਬਹਿ ਕੇ ਬਹਿ ਪਾਣੀ 'ਚ ਉਹ ਕਾਲੀ ਧਾਰਨ ਜਿਹੜੇ ਕਲਪਨਾ ਦੀ ਜੋ ਆਪਣੀ ਮਰਜ਼ੀ ਹੈ ਸੰਸਾਰ ਦੇ ਚ ਆਪਣੀਆਂ ਇੱਛਾਵਾਂ ਨੇ ਇਹ ਵਹਾ ਕੇ ਲੈ ਗਈ ਉਹਨੂੰ ਉਹਨਾਂ ਦੇ ਪੈਰੇ ਨਹੀਂ ਲੱਗੇ ਮਾਇਆ ਦੀ ਜਿਹੜੀ ਹੈ ਨਾ ਦੌੜ ਉਹ ਚ ਬਹਿ ਗਏ ਉਹ ਸਾਰੇ ਸੁਣੀ ਬਹਿ ਗਏ ਜਿਹੜੇ ਰੋਜ਼ ਸੁਣ ਕੇ ਆਉਂਦੇ ਨੇ ਗੁਰਬਾਣੀ ਉਹ ਬਹਿ ਉਹਦਾ ਰੁੜੇ ਜਾਂਦੇ ਨੇ ਨਦੀ ਚ ਉਹ ਰੁੜਦੇ ਰੁੜਦੇ ਹੀ ਸੁਣ ਰਹੇ ਨੇ ਨਾਲੇ ਰੁੜੇ ਜਾਂਦੇ ਨਾਲੇ ਸੁਣ ਜਾਂਦੇ ਨੇ ਜਾਂਦੇ ਨੇ 네ਗੇਟਿਵ ਪਾਸੇ ਨੂੰ ਸੁਣਦੇ ਨੇ ਪੋਜ਼ਿਟਿਵ ਗੱਲਾਂ ਸੁਣਦੇ ਨੇ ਪੋਜ਼ਿਟਿਵ ਪਾਣੀ ਜਾਂਦੇ ਨੇ 네ਗੇਟਿਵ ਵਾਲੇ ਪਾਸੇ ਨੂੰ ਜਾਂਦੇ ਨੇ ਨਰਕਾਂ ਨੂੰ ਗੱਲ ਸੁਣਦੇ ਨੇ ਸੁਰਗ ਦੀ ਇਹ ਸੁਰਗ ਦੀ ਗੱਲ ਹੈ ਨਾ ਗੁਰਬਾਣੀ ਸੁਰਗ ਦੀ ਸੁਰਗ ਦਾ ਉਪਦੇਸ਼ ਸੁਣ ਕੇ ਸੁਰਗ ਨੂੰ ਜਾਣ ਵਾਲਾ ਉਪਦੇਸ਼ ਸੁਣ ਕੇ ਸੁਣਦੇ ਨੇ ਜਾਂਦੇ ਨੇ ਨਰਕ ਨੂੰ ਹਾਂਜੀ ਸੁਣਿਆ ਰਹਿ ਗਏ ਖੇੜੇ ਮੁੱਤੀ ਤਾਂ ਸੇ ਜਾਨੀ ਚੱਲ ਗਏ ਖੇੜੇ ਮੁੱਤੀ ਤਾਂ ਜਦੋਂ ਪਤਾ ਲੱਗਦਾ ਜਦੋਂ ਚੀਕਾਂ ਨਿਕਲਦੀਆਂ ਨੇ ਜਿਹੜੇ ਹਿਰਦੇ 'ਚ ਤਾਂ ਜਦ ਨਿਕਲਦੀਆਂ ਨੇ ਜਦ ਸਮਾ ਆ ਜਾਂਦਾ ਸਰੀਰ ਛੱਡਣ ਦਾ ਇਹ ਕੀ ਹੋ ਗਿਆ ਮੈਂ ਤਾਂ ਕਿਹਾ ਸੀ ਪਹਿਲਾਂ ਥੋੜਾ ਜਿਹਾ ਕਮਾ ਲਈਏ ਫਿਰ ਵਿਹਲੇ ਹੋ ਕੇ ਕਰਾਂਗੇ ਵੀ ਜਰਾ ਅਗਰ ਸਾਊਂਡ ਦੀ ਪੋਜੀਸ਼ਨ ਹੋ ਜਵੇ ਫਿਰ ਵਿਹਲੇ ਹੋ ਕੇ ਆਪਾਂ ਨੌਵੇਂ ਜਪਣਾ ਫਿਰ ਹੋਰ ਕੁਝ ਕਰਨਾ ਹੀ ਉਹ ਕਹਿੰਦੇ ਮਿੰਟੇ ਸਕਿੰਟ ਹੋਰ ਦੋ ਇਹਨਾਂ ਦੇ ਨੇ ਉਹਦਾ ਜਿਹੜਾ ਜੋੜਿਆ ਹੋਇਆ ਉਹ ਵੀ ਕਿਸੇ ਕੰਮ ਨਹੀਂ ਹੁੰਦਾ ਜੇ ਟਾਈਮ ਨਹੀਂ ਹੈ ਹੇੜੇ ਬੁੱਤੀ ਧਾ ਧਾ ਨਿਕਲ ਗਈ ਹਿਰਦੇ ਚ ਚੱਲ ਗਏ ਚੱਲ ਗਿਆ ਛੱਡ ਗਿਆ ਸਾਹ ਲੈਣਾ ਛੱਡ ਗਿਆ ਜਾਂਦੀ ਹੁਣ ਬੁੱਧੀ ਉੱਥੇ ਅਕਲ ਕੀ ਕਰੇ ਅਕਲ ਨੇ ਉਲਟਾਰਾ ਫੜਿਆ ਹੋਇਆ ਸੀ ਅਕਲ ਨੇ ਫੈਸਲਾ ਲਿਆ ਹੋਇਆ ਸੀ ਵੀ ਆ ਕਰਕੇ ਨਾ ਥੋੜਾ ਜਿਹਾ ਸੌਖੇ ਜੇ ਹੋ ਗਏ ਫਿਰ ਇਹੀ ਕੰਮ ਕਰ ਉਹ ਸੌਕਾ ਉਧਰ ਉਧਰ ਸਾਰਾ ਕੁਝ ਖਤਮ ਹੋ ਗਿਆ ਹਾਂਜੀ